ਤੇਰੇ ਵਿੱਚ ਹੀ ਸਮਾ ਜਾਂਦੀ ਹੈ ਛੁਪ ਦੇ ਡੂੰਘੇ ਸਮੁੰਦਰ ਵਿੱਚ ਛੁਪ ਦੇ ਡੂੰਘੇ ਸਮੁੰਦਰ ਵਿੱਚ ਆਨੰਦ ਮਗਨ ਅਵਸਥਾ ਵਿੱਚ ਆਨੰਦ ਮਗਨ ਅਵਸਥਾ ਵਿੱਚ ਜਦ ਵੀ ਕੋਈ ਸੋਚ ਉੱਭਰਦੀ ਹੈ ਜਦ ਵੀ ਕੋਈ ਸੋਚ ਉੱਭਰਦੀ ਹੈ ਤੂੰ ਸਾਹਮਣੇ ਆ ਜਾਂਦਾ ਹੈ ਤੂੰ ਸਾਹਮਣੇ ਆ ਜਾਂਦਾ ਹੈ ਗੱਲ ਕੋਈ ਵੀ ਹੋਵੇ ਗੱਲ ਕੋਈ ਵੀ ਹੋਵੇ ਦੁੱਖ ਦੀ ਸੁੱਖ ਦੀ ਜਾਂ ਹਾਸੇ ਖੁਸ਼ੀਆਂ ਦੀ ਦੁੱਖ ਦੀ ਸੁੱਖ ਦੀ ਜਾਂ ਹਾਸੇ ਖੁਸ਼ੀਆਂ ਦੀ ਝੱਟ ਹੀ ਤੇਰੇ ਨਾਲ ਜਾ ਜੁੜਦੀ ਹੈ ਝੱਟ ਹੀ ਤੇਰੇ ਨਾਲ ਜਾ ਜੁੜਦੀ ਹੈ ਕਿਸੇ ਤਿਤ ਤਿਹਾਰ ਨੂੰ ਕਿਸੇ ਤਿਤ ਤਿਹਾਰ ਨੂੰ ਜਦ ਤੂੰ ਦੂਰ ਹੁੰਨਾ ਜਦ ਤੂੰ ਦੂਰ ਹੁੰਨਾ ਸੋਚ ਪੁੱਛਦੀ ਹੈ ਸੋਚ ਪੁੱਛਦੀ ਹੈ ਤੂੰ ਅੱਜ ਕਿੱਥੇ ਹੋਵੇਂਗਾ ਤੂੰ ਅੱਜ ਕਿੱਥੇ ਹੋਵੇਂਗਾ ਤੂੰ ਅੱਜ ਕੀ ਕਰਦਾ ਹੋਵੇਂਗਾ ਕਿਸ ਕਿਸ ਨੂੰ ਤਾਰ ਰਿਹਾ ਹੋਵੇਂਗਾ ਤੂੰ ਅੱਜ ਕਿੱਥੇ ਹੋਵੇਂਗਾ ਤੂੰ ਅੱਜ ਕੀ ਕਰ ਰਿਹਾ ਹੋਵੇਂਗਾ ਤੇ ਫਿਰ ਜਦ ਕਦੇ ਤੇ ਫਿਰ ਜਦ ਕਦੇ ਤੈਨੂੰ ਪ੍ਰਤੱਖ ਪਾਉਂਦੀ ਹਾਂ ਯਕੀਨ ਨਹੀਂ ਆਉਂਦਾ ਤੇ ਫਿਰ ਜਦ ਕਦੇ ਤੈਨੂੰ ਪ੍ਰਤੱਖ ਪਾਉਂਦੀ ਹਾਂ ਤਾਂ ਯਕੀਨ ਨਹੀਂ ਆਉਂਦਾ ਚਰਨ ਛੋ ਪ੍ਰਾਪਤ ਕਰਨ ਲਈ ਝੁਕਦਿਆਂ ਝੁਕਦਿਆਂ ਹੀ ਚਰਨ ਛੋ ਪ੍ਰਾਪਤ ਕਰਨ ਲਈ ਝੁਕਦਿਆਂ ਝੁਕਦਿਆਂ ਹੀ ਕਦੇ ਕਦੇ ਕਦੇ ਕਦੇ ਇੱਕ ਖਿਆਲ ਆ ਆਖਦਾ ਹੈ ਕਿੱਥੇ ਇਹ ਪਵਿੱਤਰ ਚਰਨ ਤੇ ਕਿੱਥੇ ਮੇਰੇ ਅਪਵਿੱਤਰ ਹੱਥ ਕਿੱਥੇ ਇਹ ਪਵਿੱਤਰ ਚਰਨ ਤੇ ਕਿੱਥੇ ਮੇਰੇ ਅਪਵਿੱਤਰ ਹੱਥ ਇਸ ਸੋਚ ਨਾਲ ਇਸ ਸੋਚ ਨਾਲ ਚਰਨ ਛੋ ਤੋਂ ਖਾਲੀ ਹੱਥ ਦੂਰ ਹੀ ਰਹਿ ਜਾਂਦੇ ਨੇ ਚਰਨ ਛੋ ਤੋਂ ਖਾਲੀ ਹੱਥ ਦੂਰ ਹੀ ਰਹਿ ਜਾਂਦੇ ਨੇ ਤੇ ਫਿਰ ਮੈਂ ਤੇ ਫਿਰ ਮੈਂ ਤੇਰੇ ਚਰਨਾਂ ਹੇਠ ਆਏ ਮਿੱਟੀ ਦੇ ਪਵਨ ਕਣਾਂ ਨੂੰ ਤੇ ਫਿਰ ਮੈਂ ਤੇਰੇ ਚਰਨਾਂ ਹੇਠ ਆਏ ਮਿੱਟੀ ਦੇ ਪਾਵਨ ਕਣਾਂ ਨੂੰ ਆਪਣੀਆਂ ਨਜ਼ਰਾਂ ਨਾਲ ਆਪਣੀਆਂ ਨਜ਼ਰਾਂ ਨਾਲ ਆਪਣੀਆਂ ਪਲਕਾਂ ਨਾਲ ਚੁੱਕ ਕੇ ਮਸਤਕ ਤੇ ਸਜਾ ਲੈਂਦੀ ਹਾਂ ਤੇਰੇ ਚਰਨਾਂ ਹੇਠ ਆਏ ਮਿੱਟੀ ਦੇ ਪਾਵਨ ਕਣਾਂ ਨੂੰ ਆਪਣੀਆਂ ਨਜ਼ਰਾਂ ਨਾਲ ਆਪਣੀਆਂ ਪਲਕਾਂ ਨਾਲ ਚੁੱਕ ਕੇ ਮਸਤਕ ਤੇ ਸਜਾ ਲੈਂਦੀ ਹਾਂ ਕਦੇ ਕਦੇ ਆਪਾ ਤੇਰੀਆਂ ਬਖਸ਼ਿਸ਼ਾਂ ਦੇ ਤੇਰੇ ਮਿੱਠੇ ਬਚਨਾਂ ਦੇ ਕਾਬਲ ਨਹੀਂ ਲੱਗਦਾ ਕਦੇ-ਕਦੇ ਆਪਾ ਤੇਰੀਆਂ ਬਖਸ਼ਿਸ਼ਾਂ ਦੇ ਤੇਰੇ ਮਿੱਠੇ ਬਚਨਾਂ ਦੇ ਕਾਬਲ ਨਹੀਂ ਲੱਗਦਾ ਤੇ ਫਿਰ ਮੇਰੀ ਮੈਂ ਮੇਰੀ ਮੈਂ ਸੁੰਗੜਦੀ ਸੁੰਗੜਦੀ ਖਵਾਚਦੀ ਖਵਾਚਦੀ ਸੁੰਗੜਦੀ ਸੁੰਗੜਦੀ ਗਵਾਚਦੀ ਗਵਾਚਦੀ ਤੇਰੇ ਵਿੱਚ ਹੀ ਸਮਾ ਜਾਂਦੀ ਹੈ ਤੇਰੇ ਵਿੱਚ ਹੀ ਸਮਾ ਜਾਂਦੀ ਹੈ